ਤਰਵਰ ਕਾਇਆ ਪੰਖੀ ਮਣ ਤਰਵਰ ਪੰਚੀ ਪੰਖੀ ਪੰਚ ਤਤ ਚੁਗੈ ਮਿਲ ਏਕਸੇ ਦਿਨ ਕੋ ਫਾਸ ਨਾ ਰੰਚ ਤਰਵਰ ਕਾਇਆ ਪੰਖੀ ਮਨ ਤਰਵਰ ਪੰਖੀ ਪੰਚ ਕਾਇਆ ਜਿਹੜੀ ਹੈਗੀ ਹਿਰਦਾ ਜਿਹੜਾ ਹੈਗਾ ਇੱਕ ਬਿਰਛਾ ਸਾਰੇ ਹੀ ਆਕਾਸ਼ ਦੇ ਵਿੱਚ ਨੇ ਜੁੜੇ ਜਿਵੇਂ ਪੰਛੀ ਟਾਹਣੀਆਂ ਤੇ ਬੈਠੇ ਹੁੰਦੇ ਨੇ ਸਾਰੇ ਜਿਹੜੀ ਜੋਤ ਹੈ ਇਹਦੀ ਜਿਹੜੀ ਰਹਿائش ਹੁੰਦੀ ਹੈ ਨਾ ਰਹਿائش ਇਹ ਆਕਾਸ਼ ਤੇ ਹੁੰਦੀ ਟਿਕਦੀ ਆਕਾਸ਼ ਤੇ ਜੋਤ ਜਾਂਦੀ ਜੇ ਸਰੀਰ ਦੇ ਵਿੱਚ ਆਕਾਸ਼ ਨਾ ਹੁੰਦਾ ਤਾਂ ਜੋਤ ਨਹੀਂ ਹੋ ਸਕਦੀ ਆਕਾਸ਼ ਜਿਹੜਾ ਹੈਗਾ ਸਪੇਸ ਜਿਹੜੀ ਹੈਗੀ ਇਹਦੇ ਵਿੱਚ ਜੋਤ ਦਾ ਸੰਬੰਧ ਹੈ ਇਹਦੇ ਨਾਲ ਬਾਹਰਲੀ ਲਾਈਟ ਦਾ ਵੀ ਆਕਾਸ਼ ਨਾਲ ਸੰਬੰਧ ਹੈ ਇਸ ਕਰਕੇ ਹਿਰਦਾ ਕਾ ਹੈ ਕਾਇਆ ਹੈ ਜਿਹੜੇ ਬਾਹਰਲੇ ਸਰੀਰ ਨੂੰ ਬੰਦੇ ਨੇ ਉਹ ਅੰਦਰਲੇ ਕਾਇਆ ਨਿਰਾਕਾਰੀ ਸਰੀਰ ਉਹਨਾਂ ਨੇ ਤਿਆਗ ਦਿੱਤਾ ਨਿਰਾਕਾਰੀ ਸਰੀਰ ਉਹਨਾਂ ਦੇ ਗਿਆਨ ਦੇ ਵਿੱਚੋਂ ਹੀ ਗਾਇਬ ਹੋ ਗਿਆ ਫਿਰ ਉਹ ਮੂਰਤੀ ਪੂਜਾ ਆ ਗਈ ਆ ਸਰੀਰ ਕਾਇਆ ਮੂਰਤੀ ਮਾਇਆ ਉਹਨਾਂ ਦੀ ਆ ਸਰੀਰ ਕਾਇਆ ਮੂਰਤੀ ਮਾਇਆ ਸਾਡਾ ਅੰਦਰਲਾ ਸਰੀਰ ਨਿਰਾਕਾਰੀ ਕਾਇਆ ਆ ਸਰੀਰ ਮਾਇਆ ਮੂਰਤੀ ਦੀ ਲੋੜ ਨਹੀਂ ਮਾਇਆ ਦਾ ਪੁਜਾਰੀ ਨਹੀਂ ਹੈ ਮਾਇਆ ਦਾ ਪੁਜਾਰੀ ਨਹੀਂ ਹੈ ਸਿੱਖ ਮਾਇਆ ਦਾ ਜਿਹੜਾ ਪੁਜਾਰੀ ਹੁੰਦਾ ਉਹ ਝੂਠ ਦਾ ਪੁਜਾਰੀ ਹੁੰਦਾ ਮਾਇਆ ਤੇ ਝੂਠੀ ਹੈ ਸੱਚ ਦਾ ਪੁਜਾਰੀ ਹੈ ਜਿਹੜਾ ਪੁਜਾਰੀ ਹੈ ਉਹ ਆਪ ਸਤ ਸਰੂਪ ਹੈ ਪੁਜਾਰੀ ਆਤਮਾ ਆਤਮਾ ਤਾਂ ਆਪ ਸਤ ਹੈ ਸਮਰਤੀ ਨਹੀਂ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ ਉਹ ਨਾਸਵੰਤ ਚੀਜ਼ ਦੀ ਪੂਜਾ ਕਰੇ ਸਰੀਰ ਦੀ ਕਰੇ ਤਾਂ ਮੂਰਖ ਨਹੀਂ ਦੌਰ ਹੋਰ ਕੀ ਆ ਉਹ ਤਾਂ ਮਹਾਮੂਰਖ ਹੈ ਇਹ ਮਹਾਮੂਰਖਾਂ ਦੇ ਧਰਮ ਨੇ ਜਿਹੜੇ ਵਿਦਵਾਨਾਂ ਦੇ ਧਰਮ ਨੇ ਸਭ ਵਿਦਵਾਨਾਂ ਦੇ ਧਰਮ ਬਣਾਏ ਹੋਏ ਨੇ ਮਹਾਮੂਰਖਾਂ ਦੇ ਧਰਮ ਨੇ ਮਾਇਆ ਨੂੰ ਕਾਇਆ ਬਣਾ ਲਿਆ ਆਪਣੇ ਟੇਕਿਆਂ ਵਿੱਚ ਕਾਇਆ ਦਾ ਅਰਥ ਸਰੀਰ ਕੀਤਾ ਹੋਇਆ ਇਹ ਸਰੀਰ ਕਾਇਆ ਨਹੀਂ ਹੈ ਉਹ ਜਿਹੜਾ ਸਰੀਰ ਦੇ ਵਿੱਚੋਂ ਨਿਕਲਦਾ ਨਾ ਉਹ ਕਾਇਆ ਸੁਖ ਵੀ ਸਰੀਰ ਕਾਇਆ ਹੈ ਨਾ ਵੀ ਸ਼ਰੀਰ ਜਿਹੜਾ ਹੈਗਾ ਉਹ ਜੋਤ ਹੈ ਕਾਇਆ ਨਹੀਂ ਕਾਇਆ ਹੈ ਆਕਾਸ਼ ਭਰਮ ਦਾ ਜਿਹੜਾ ਅੰਡ ਹੈ ਸੂਖਮ ਸਰੀਰ ਜਿਹੜਾ ਹੈਗਾ ਆ ਜਿਹੜਾ ਸਰੀਰ ਹੈ ਇਹ ਹੈਗਾ ਮਾਇਆ ਦੀ ਦਾ ਇਹਦੇ ਚ ਆਕਾਸ਼ ਦੀ ਗੱਲ ਘੱਟ ਕੀਤੀ ਹੈ ਪੌਣ ਪਾਣੀ ਕੀ ਦੇ ਸਰੀਰਾ ਆਕਾਸ਼ ਨਹੀਂ ਬਚੇ ਦੇ ਹੈਗਾ ਪੌਣ ਪਾਣੀ ਅਗਨੀ ਕਾ ਮੇਲ ਤਿੰਨੇ ਚਾਰੇ ਤੱਤ ਲਿਖੇ ਨੇ ਪੰਜਵਾਂ ਲਿਖਿਆ ਹੀ ਨਹੀਂ ਦੇ ਵਿੱਚ ਉਹ ਅਲੱਗ ਪੰਜਵਾਂ ਤੱਤ ਪੰਜਵੇਂ ਤੱਤ ਬਿਨਾ ਬਣਦਾ ਹੀ ਨਹੀਂ ਬਣਨਾ ਦਾ ਆਕਾਸ਼ ਵਿੱਚ ਹੀ ਹੈ ਜਦੋਂ ਸਰੀਰ ਜਾਲ ਦਾ ਆਕਾਸ਼ ਉੱਥੇ ਰਹਿਣਾ ਜਿਵੇਂ ਤੇ ਆਕਾਸ਼ ਖਤਮ ਨਹੀਂ ਹੁੰਦਾ ਸਰੀਰ ਨਾਲ ਆਕਾਸ਼ ਜੁੜਦਾ ਵੀ ਨਹੀਂ ਇਹਦੇ ਵਿੱਚ ਆਕਾਸ਼ ਤਾਂ ਇੱਕ ਧਾਗਾ ਹੈ ਇਹਦੇ ਵਿੱਚ ਜਿਵੇਂ ਵਾਲਾ ਧਾਗਾ ਹੁੰਦਾ ਜਿੰਨੀ ਮਰਜ਼ੀ ਕੋਈ ਇੱਥੇ ਲੱਕੜਾਂ ਪਈਆਂ ਹੋਣ ਉਹਨਾਂ ਨੂੰ ਜਾਲ ਦੀ ਆਗਾਜ਼ ਰਹਿ ਜਾਂਦਾ ਬਾਕੀ ਸਭ ਕੁਝ ਜਲ ਜਾਂਦਾ ਉੱਥੇ ਜਿੱਥੇ ਲੱਕੜਾਂ ਨਹੀਂ ਉੱਥੇ ਆਕਾਸ਼ ਦਿਖਣਾ ਜਾਂਦਾ ਆਕਾਸ਼ ਤੱਕ ਨਹੀਂ ਜਾਂਦਾ ਆਕਾਸ਼ ਸੂਖਮ ਹੈ ਆਕਾਸ਼ ਵੀ ਸੂਖਮ ਐਨਾ ਸੂਖਮ ਹੈ ਜਿੱਦੀ ਸਪੀਡ ਨਾਲ ਆਦਮੀ ਭਜਦਾ ਨਾ ਕੋਈ ਚੀਜ਼ ਭਜਦੀ ਹੈ ਉਹਦੀ ਸਪੀਡ ਨਾਲ ਆਕਾਸ਼ ਸਾਡੇ ਬਿਜਲੀ ਨਿਕਲੀ ਜਾਂਦਾ ਅਸੀਂ ਨਵਾਂ ਆਕਾਸ਼ ਆਈ ਜਾਂਦਾ ਜਿਹੜਾ ਵਿੱਚ ਆਕਾਸ਼ ਆ ਪਿੱਛੇ ਰਹਿ ਜਾਂਦਾ ਜਦੋਂ ਕੋਈ ਉੱਤੋਂ ਆਦਮੀ ਡਿੱਗਦਾ ਹੈ ਬਹੁਤ ਤੇਜ਼ੀ ਨਾਲ ਉਹਦਾ ਜਿਹੜਾ ਆਕਾਸ਼ ਹੈ ਉਹ ਆਕਾਸ਼ ਬਦਲਦਾ ਹੈ ਆਕਾਸ਼ ਦੀ ਨਾਲ ਉਹਦਾ ਉਹਦਾ ਜਿਹੜਾ ਵਿੱਚ ਹੁੰਦਾ ਹੈ ਚਾਰ ਤਤ ਨਾਲ ਉਹਦੇ ਡਿੱਗਦੇ ਇਕੱਠੇ ਆਕਾਸ਼ ਬਦਲਦਾ ਰਹਿੰਦਾ ਜੋਤ ਨੇ ਨਵਾਂ ਆਕਾਸ਼ ਫੜਨਾ ਪਿਛਲਾ ਆਕਾਸ਼ ਛੱਡਣਾ ਜੇ ਨਹੀਂ ਜਲਦੀ ਨਾਲ ਜੋਤ ਪਿਛਲਾ ਆਕਾਸ਼ ਨਾ ਛੱਡ ਸਕੇ ਨਵਾਂ ਨਾ ਫੜ ਸਕੇ ਤਾਂ ਆਦਮੀ ਮਰ ਜਾਂਦਾ ਡਿੱਗਦਾ ਡਿੱਗਦਾ ਮਰ ਜਾਂਦਾ ਆਕਾਸ਼ ਪਿੱਛੇ ਰਹਿ ਜਾਂਦਾ ਜੋਤ ਪਿੱਛੇ ਰਹਿ ਜਾਂਦੀ ਆਕਾਸ਼ ਨਾਲ ਜੁੜੀ ਸਰੀਰ ਥੱਲੇ ਆ ਜਾਂਦਾ ਉਹਨਾਂ ਮਰ ਜਾਂਦਾ ਜੋਤ ਆਕਾਸ਼ ਨਾਲ ਰਹੂਗੀ ਸਰੀਰ ਨਾਲ ਨਹੀਂ ਰਹਿ ਸਕਦਾ ਕਈ ਵਾਰ ਸਾਨੂੰ ਹੌਲ ਪੈਂਦਾ ਥੱਲੇ ਨੂੰ ਜਾਂਦੇ ਜਾਂ ਹੌਲ ਕਾਦੇ ਪੈਂਦਾ ਆਤਮਾ ਆਕਾਸ਼ ਨਾਲ ਜੁੜੀ ਹੋਈ ਆਤਮਾ ਪਿੱਛੇ ਰਹਿ ਗਈ ਸੀਟ ਥੱਲੇ ਚਲਾ ਗਿਆ ਹਾਰਟ ਚੱਲ ਨਹੀਂ ਸਕਦਾ ਹਾਰਟ ਜਿਹੜੀ ਆਤਮਾ ਨੇ ਹਾਰਟ ਚਲਾਉਣਾ ਉਹ ਆਕਾਸ਼ ਨਾਲ ਜੁੜੀ ਹੋਈ ਹੈ ਉਹ ਉੱਤੇ ਰਹਿ ਗਈ ਹਾਰਟ ਥੱਲੇ ਆ ਗਿਆ ਹਾਰਟ ਬੰਦ ਹੁੰਦਾ ਜਾਂਦਾ ਤਾਂ ਹੌਲ ਪੈਂਦਾ ਸੂਖ ਜਿਹੜਾ ਸ਼ਰੀਰ ਤਤ ਹੈ ਸੂਖਮ ਸਰੀਰ ਹੈ ਉਹਦਾ ਸੰਬੰਧ ਆਕਾਸ਼ ਨਾਲ ਹੈ ਇਸ ਕਰਕੇ ਉਹਦਾ ਸਰੀਰ ਕਾਇਆ ਸੂਖਮ ਤਤ ਦਾ ਜਿਹੜਾ ਸਰੀਰ ਹੈ ਨਾ ਉਹ ਕਾਇਆ ਹੈ ਉਹ ਆਕਾਸ਼ ਹੈ ਕੱਲਾ ਆਕਾਸ਼ ਹੈ ਚਾਰ ਹੈ ਜੁੜੇ ਹੋਏ ਪੌਣ ਪਾਣੀ ਕੀਤੇ ਸਰੀਰਾ ਪੌਣ ਪਾਣੀ ਅਗਨੀ ਦਾ ਵੇਲ ਮਿੱਟੀ ਵਿੱਚ ਆ ਗਈ ਜਿੱਥੇ ਪਾਣੀ ਆਉਂਦਾ ਮਿੱਟੀ ਵਿੱਚ ਆਉਂਦਾ ਪਾਣੀ ਕਦੇ ਵੀ ਮਿੱਟੀ ਤੋਂ ਰਹਿਤ ਨਹੀਂ ਹੋ ਸਕਦਾ ਪਾਣੀ ਮੈਲਾ ਤਾਂ ਹੀ ਕਿ ਪਾਣੀ ਮੈਲਾ ਮਾਟੀ ਗੋਰੀ ਤਿਸ ਮਾਟੀ ਕੀ ਪੁੱਤਰੀ ਜੋਰੀ ਪਾਣੀ ਕਦੇ ਵੀ ਮਿੱਟੀ ਤੋਂ ਰਹਿਤ ਨਹੀਂ ਹੋ ਸਕਦਾ ਜਿੰਨਾ ਵਰਜੀ ਨੂੰ ਫਿਲਟਰ ਕਰ ਲੋ ਇਸ ਮਿੱਟੀ ਰਹੂਗੀ ਇਸ ਕਰਕੇ ਕਾਇਆ ਸੁਖ ਸ਼ਰੀਰ ਹੈ ਜਿਹੜਾ ਆਕਾਸ਼ ਧਾਤ ਹੈ ਜਿਹੜਾ ਸਾਡੇ ਵਿੱਚ ਤਰਵਰ ਕਾਇਆ ਇਹ ਸਾਰਿਆਂ ਵਿੱਚ ਆਕਾਸ਼ ਹੈ ਸਾਰੇ ਹੀ ਮਨ ਪੰਛੀ ਆਕਾਸ਼ ਤੇ ਉੱਤੇ ਬੈਠੇ ਨੇ ਪੰਖੀ ਮਨ ਉਹ ਪੰਖੀ ਆ ਰਹੇ ਦੇ ਪਾ ਉੜ ਕੇ ਆਕਾਸ਼ ਨਾਲ ਉੜ ਕੇ ਅਮਰੀਕਾ ਕਦੇ ਕਦੇ ਪਹੁੰਚਦਾ ਹੈ ਸਰੀਰ ਲੈ ਜਾਣ ਦੀ ਲੋੜ ਨਹੀਂ ਹੈ ਮਨ ਕਿਤੇ ਜਾਣ ਵਾਸਤੇ ਆਤਮਾ ਜਾਣ ਵਾਸਤੇ ਸਰੀਰ ਦੀ ਲੋੜ ਨਹੀਂ ਜਦ ਸਰੀਰ ਛੱਡ ਦਿੰਦਾ ਫਿਰ ਇਹਦੇ ਕੋ ਕਿਹੜਾ ਸਰੀਰ ਰਹਿ ਜਾਂਦਾ ਸਿਰਫ ਆਕਾਸ਼ ਤੱਤ ਰਹਿ ਜਾਂਦਾ ਇੱਕ ਤੱਤ ਇੱਕ ਤੱਤ ਔਰ ਪਰਮ ਤੱਤ ਦੋਏ ਰਹਿ ਜਾਂਦੇ ਪਰਮ ਤੱਤ ਉਹ ਆਪ ਹੈ ਇੱਕ ਤੱਤ ਆਕਾਸ਼ ਹੈ ਆਕਾਸ਼ ਵੀ ਆਕਾਸ਼ ਜਿਹੜਾ ਹੈਗਾ ਵਾਸੀ ਨਹੀਂ ਹੁੰਦਾ ਕਾਜ ਵਾਸੀ ਨਹੀਂ ਹੁੰਦਾ ਪਾਣੀ ਵਾਸੀ ਹੋ ਜਾਂਦਾ ਬੇਹਾ ਹੋ ਜਾਂਦਾ ਆਕਾਸ਼ ਜਲਦਾ ਤੇ ਰਹਿੰਦਾ ਤੇ ਕੋਈ ਅਸਰੇ ਨਹੀਂ ਆਕਾਸ਼ ਜਲਦਾ ਨਹੀਂ ਆਕਾਸ਼ ਡੁੱਬਦਾ ਨਹੀਂ ਅਗਰ ਨਹੀਂ ਜਾਲੇ ਆਕਾਸ਼ ਨੂੰ ਅਗਰ ਨਹੀਂ ਜਾਲਦੇ ਪਾਣੀ ਨਹੀਂ ਬੋਰੇ ਪਾਣੀ ਨੂੰ ਬੋਰੀ ਸਕਦਾ ਇਹ ਆਕਾਸ਼ ਆਕਾਸ਼ ਚੋਂ ਸਾਰੇ ਗੁਣ ਨੇ ਜਿਹੜੇ ਆਤਮਾ ਦੇ ਵਿੱਚ ਨੇ ਆਤਮਾ ਵਾਲੇ ਗੁਣ ਨੇ ਆਕਾਸ਼ ਦੇ ਵਿੱਚ ਸਿੱਧਾ ਸਰੇ ਆਕਾਸ਼ ਨੇ ਡੁੱਬਦਾ ਪਾਣੀ ਆਕਾਸ਼ ਥੇਰਾ ਹਿਲਦਾ ਨਹੀਂ ਸਭ ਕੁਝ ਘੁੰਮਦਾ ਹਿਲਦਾ ਆਕਾਸ਼ ਨਹੀਂ ਹਿਲਦਾ ਕਿਉਂ ਨਹੀਂ ਹਿਲਦਾ ਇਹ ਸੱਚੇ ਦੇ ਨਾਲੇ ਜੁੜਾ ਜੁੜਿਆ ਹੋਇਆ ਇਹ ਸੱਚੇ ਦੀ ਦੇਹ ਹੈ ਗੁਪਤ ਦੇਹ ਜਿਹਨੂੰ ਕਹਿੰਦੇ ਨੇ ਨਾ ਦੇਹੀ ਗੁਪਤ ਉਹ ਆਕਾਸ਼ ਹੈ ਗੁਪਤ ਦੇਹੀ ਹੈ ਆਕਾਸ਼ ਪਕੜ ਚ ਨਹੀਂ ਆਉਂਦਾ ਪੁੱਠੀ ਬੀਜ ਨੂੰ ਆਕਾਸ਼ ਪਰ ਨਿਕਲ ਜਾਂਦਾ ਠੀਕ ਆ ਆਕਾਸ਼ ਕੱਢਣਾ ਹੈ ਆਕਾਸ਼ ਵਿੱਚ ਹੈ ਕੰਧਾਂ ਨੂੰ ক্লোਜ਼ ਕਰ ਦਿਆ ਆਕਾਸ਼ ਆਵੇ ਨਿਕਲ ਜਾਂਦਾ ਕੰਧਾਂ ਨੂੰ ক্লোਜ਼ ਕਰ ਦੋ ਆਕਾਸ਼ ਆਪੇ ਨਿਕਲ ਜਾਂਦਾ ਆਕਾਸ਼ ਬਾਰੇ ਬਹੁਤ ਘਟ ਗਿਆ ਨੇ ਗੁਰਬਾਣੀ 'ਚ ਸੂਖਮਨ ਬਹੁਤ ਗਿਆ ਨੇ ਆਤਮਾ ਦਾ ਆਕਾਸ਼ ਦਾ ਹਮੇਸ਼ਾ ਇੱਕ ਸਾਥ ਰਹਿੰਦੇ ਨੇ ਦੋਏ ਜਿਹੜਾ ਦੇਵਲੋਕ ਹੈ ਦੇਵਲੋਕ ਕਿੱਥੇ ਆਖਰ ਦੇਵਲੋਕ ਆਕਾਸ਼ ਵਿੱਚ ਹੀ ਹੈ ਸੁਣ ਗੱਲਾਂ ਆਕਾਸ਼ ਕੀ ਉਹ ਕੀ ਆਕਾਸ਼ ਕੀ ਕੀ ਜਿਹੜੇ ਸਰੀਰ ਕੱਲੇ ਆਕਾਸ਼ ਤਤ ਨਾਲ ਜੁੜੇ ਹੋਏ ਨੇ ਨਾ ਉਹਨਾਂ ਦੀਆਂ ਗੱਲਾਂ ਸੁਣ ਕੇ ਕੀਟਾ ਆਈ ਰੀਸ ਜਿਹੜੇ ਕੀੜੇ ਨੇ ਨਾ ਚਾਰ ਤੱਤਾਂ ਦੇ ਸਰੀਰ ਨਾਲ ਜੁੜੇ ਨੇ ਉਹਨਾਂ ਦੀ ਰੀਸ ਕਰਨ ਲੱਗੇ ਜਿਵੇਂ ਬਾਣੀ ਰਚਣ ਲੱਗੇ ਸੀ ਜਿਵੇਂ ਬਾਣੀ ਰਚਣ ਲੱਗੇ ਗੁਰਦਾਸ ਦੇ ਨਾਂ ਤੇ ਕਿਸੇ ਨੇ 12 ਰਚਤੀਆਂ ਮਿਹਰਬਾਨ ਬਾਣੀ ਰਚਣ ਲੱਗਿਆ ਹੋਰ ਕਈਆਂ ਦੇ ਰਚੇ ਹੋਏ ਨੇ ਕੱਚੀ ਬਾਣੀ ਜਿਹੜਾ ਆਕਾਸ਼ ਨਾਲ ਜੁੜਿਆ ਨਹੀਂ ਹੋਇਆ ਜਿਹੜਾ ਬ੍ਰੇਨ ਨਾਲ ਜੁੜਿਆ ਹੋਇਆ ਉਹ ਆਕਾਸ਼ ਨਾਲ ਨਹੀਂ ਜੁੜਿਆ ਹੋਇਆ ਬ੍ਰੇਨ ਆਕਾਸ਼ ਨਹੀਂ ਹੈ ਬ੍ਰੇਨ ਮਿੱਟੀ ਹੈ ਬ੍ਰੇਨ ਚਾਰ ਤੱਤ ਨੇ ਤੇ ਪਾਣੀ ਵੀ ਹੈ ਸਰੀਰ ਦਾ ਹਿੱਸਾ ਹੈ ਬ੍ਰੇਨ ਦਾ ਆਪਰੇਸ਼ਨ ਹੋ ਜਾਂਦਾ ਹੈ ਆਕਾਸ਼ ਦਾ ਆਪਰੇਸ਼ਨ ਨਹੀਂ ਹੁੰਦਾ ਆਕਾਸ਼ ਦਾ ਕੋਈ ਆਪਰੇਸ਼ਨ ਕਰਕੇ ਦਿਖਾਵੇ ਡਾਕਟਰ ਆਕਾਸ਼ ਨੂੰ ਪਾਸੇ ਬੰਦ ਕਰਕੇ ਦਿਖਾਓ ਆਕਾਸ਼ ਦੇ ਵਿੱਚ ਤਾਂ ਅਸੀਂ ਬੰਦ ਆਕਾਸ਼ ਇੱਕ ਜੇੜ ਹੈ ਸਾਰੀ ਆਪਰ ਜਿਹੜਾ ਵੀ ਭਰਪਾਡਾ ਹੈ ਆਕਾਸ਼ ਹੈ ਜਿਹੜਾ ਜੇੜ ਦੇ ਵਿੱਚ ਅਸੀਂ ਬੰਦ ਬਾਹਰ ਨਿਕਲ ਕੇ ਦਿਖਾਓ ਤੋਂ ਵਿੱਚੇ ਕੋ ਜਾਓ ਇਹ ਸੁਖਮ ਦੇਹ ਸੁਖਮ ਦੇਹ ਹੈ ਜਿਹੜੀ ਦੇਹੀ ਹੈ ਗੁਪਤ ਉਹ ਦੇਹੀ ਆਕਾਸ਼ ਦੀ ਦੇਹੀ ਹੈ ਉਹ ਕਾਇਆ ਕਾਇਆ ਕੀ ਇੱਕ ਤਰਵਰ ਦੇ ਸਮਾਨ ਹੈ ਬਿਰਸ਼ ਦੇ ਸਮਾਨ ਹੈ ਤਰਵਰ ਕਾਇਆ ਬਿਰਛਦੇ ਜਿਹੜੀ ਜੋਤ ਹੈ ਪੰਛੀ ਬਗਰਾ ਉਹ ਤੇ ਪੰਛੀ ਬੈਠਾ ਪੰਖੀ ਮਨ ਆਕਾਸ਼ ਤੇ ਬੈਠਾ ਮਨ ਖੋਪੜੀ ਨਾਲ ਤਾਂ ਸੰਪਰਕ ਕਰਦਾ ਜਿਹੜਾ ਜਿੰਨਾ ਚਿਰ ਇਹ ਦਿਮਾਗ ਦੇ ਨਾਲ ਸੰਪਰਕ ਕਰਦਾ ਉਹਨਾਂ ਚਿਰ ਝੂਠ ਨਾਲ ਜੁੜਿਆ ਹੋਇਆ ਮਾਇਆ ਧਾਰੀਆ ਮਾਇਆ ਨਾਲ ਜੁੜਿਆ ਹੋਇਆ ਜਿਹੜੀ ਬਿਨਾ ਕੰਨਾਂ ਤੋਂ ਸੁਣਨ ਵਾਲੀ ਬਾਣੀ ਹੈ ਦਿਮਾਗ ਦੇ ਵਿੱਚ ਬੈਠੇ ਤੇ ਸੁਣੀ ਨਹੀਂ ਜਾ ਸਕਦੀ ਦਿਮਾਗ ਨੂੰ ਛੱਡੇ ਤੇ ਸੁਣੂਗੀ ਉਹ ਆਕਾਸ਼ ਬਾਣੀ ਆਕਾਸ਼ ਵਿੱਚ ਰਹਿ ਕੇ ਹੀ ਸੁਣੀ ਜਾਊਗੀ ਕੇਵਲ ਆਕਾਸ਼ ਦੇ ਵਿੱਚ ਰਹਿ ਕੇ ਸਰੀਰ ਤੋਂ ਅੱਡ ਹੋ ਕੇ ਆਕਾਸ਼ ਵਿੱਚ ਰਹਿ ਕੇ ਸੁਣ ਆਕਾਸ਼ ਨਾਲ ਸਿਰਫ ਸੰਬੰਧ ਹੈ ਸਰੀਰ ਨਾਲ ਨਹੀਂ ਸੰਬੰਧ ਜੀ ਨੂੰ ਕਹਿੰਦੇ ਨੇ ਖਾਲੀ ਆਕਾਸ਼ ਦਾ ਰੂਪ ਉਹ ਸਪੇਸ ਖਾਲੀ ਹੈ ਉੱਥੇ ਹਾਰਟ ਧੜਕਦਾ ਜਿਵੇਂ ਜਗਾ ਖਾਲੀ ਨਾ ਰਹੇ ਜਾਂ ਘਟ ਜਵੇ ਕੋਈ ਚੀਜ਼ ਵਰਮ ਆ ਜਵੇ ਸੋਜਾ ਆ ਜਵੇ ਤਾਂ ਹਾਰਟ ਚੱਲਣਾ ਬੰਦ ਹੋ ਜਾਂਦਾ ਅਫਰੇਮ ਆ ਜਵੇ ਗੈਸ ਭਰ ਜਵੇ ਉਹ ਜਗਾ ਪ੍ਰੈਸ਼ਰ ਚ ਆ ਜਵੇ ਤਾਂ ਹਾਰਟ ਚੱਲਣਾ ਬੰਦ ਹੋ ਜਾਂਦਾ ਸਾਹ ਆਉਣਾ ਬੰਦ ਹੋ ਜਾਂਦਾ ਆਫਰ ਕੇ ਤਦੇ ਮਰ ਜਾਂਦੇ ਸੀ ਜਗ੍ਹਾ ਖਾਲੀ ਸੀ ਜਿਹੜੀ ਸਪੇਸ ਜਿੱਥੇ ਫੇਫੜਾ ਕੰਮ ਕਰਦਾ ਸੀ ਨਾ ਫੁੱਲਦਾ ਸੀ ਇਕੱਠਾ ਹੁੰਦਾ ਸੀ ਉਹ ਜਗ੍ਹਾ ਨਹੀਂ ਰਹੀ ਪ੍ਰੈਸ਼ਰ ਚਲੀ ਨਾਲ ਲੱਗੀ ਉਹਦੇ ਜਾਂ ਖੁੱਲਦਾ ਹੀ ਬੰਦ ਹੋ ਗਿਆ ਇਸ ਕਰਕੇ ਜਿਹੜਾ ਆਕਾਸ਼ ਹੈ ਮਰਨ ਤੋਂ ਬਾਅਦ ਜੀਵ ਆਕਾਸ਼ ਨਾਲ ਜੁੜਿਆ ਰਹਿੰਦਾ ਬਸ ਬਿਰਖੇ ਹੇਠ ਸਭ ਜੰਤ ਇਕੱਠੇ ਕੁਝ ਤੱਤੇ ਕੁਝ ਬੋਲਣ ਬਿਠੇ ਇਹ ਬਿਰਸ ਦੇ ਹੇਠ ਹੈ ਸਾਰੇ ਕੋ ਉੱਤੇ ਤੱਕ ਆਵਾਜ਼ ਤਾਂ ਪਤਾ ਨਾ ਪਤਾ ਨਾ ਖਾਵਾ ਸਾਂਗਾ ਤੇ ਵਿੱਚੇ ਨੇ ਦਰਖਤ ਦੇ ਦਰਖਤ ਉੱਚਾ ਦਰਖਤ ਦੇ ਵਿੱਚ ਬੈਠੇ ਨੇ ਬੈਠੇ ਦਰਖਤ ਦੇ ਉੱਤੇ ਹੀ ਨੇ ਉਤਰਾਤ ਇਹਨਾਂ ਉੱਚਾ ਤਾਂ ਵੀ ਉਹਦੇ ਨੂੰ ਉਹਦੇ ਜਿੰਨੇ ਉੱਚੇ ਨਹੀਂ ਉਹ ਥੱਲੇ ਹੀ ਬੈਠੇ ਤਰਵਰ ਕਾਇਆ ਪੰਖੀ ਮਨ ਮਨ ਪੰਛੀ ਹੈ ਆਕਾਸ਼ ਦੀ ਕਾਇਆ ਤਰਵਰ ਤਰਵਰ ਪੰਖੀ ਪੰਚ ਸਾਰੇ ਜੂਗੇ ਜਿਹੜੇ ਜੀਵ ਨੇ ਆਕਾਸ਼ ਤੇ ਬੈਠੇ ਨੇ ਇਸ ਕਰਕੇ ਆਕਾਸ਼ ਇੱਕੋ ਹੀ ਹੈ ਉਹ ਬਿਰਸ਼ ਵਾਂਗੂ ਨੂੰ ਬੋਲਦੇ ਇਸੇ ਨੂੰ ਕਲਪ ਬ੍ਰਿਕਸ਼ ਕਹਿੰਦੇ ਨੇ ਆਕਾਸ਼ ਨੂੰ ਕਲਪ ਬ੍ਰਿਖ ਬ੍ਰਿਖ ਤਾਂ ਹੈ ਨਹੀਂ ਕਲਪਨਕ ਬ੍ਰਿਖ ਹੈ ਮੰਨਿਆ ਹੋਇਆ ਬ੍ਰਿਸ਼ਾ ਵੀ ਬਦਲੋ ਹੈ ਤਰਵਰ ਪੰਖੀ ਪੰਜ ਤਰਵਰ ਪੰਖੀ ਪੰਜ ਤਰਵਰੀ ਤਰਵਰੀ ਪੰਖੀ ਪੰਜ ਜੇ ਤਰਵਰ ਦੇ ਉੱਤੇ ਪੰਖੀ ਰਹਿ ਲੋ ਬੈਠਾ ਹੋਵੇ ਆਕਾਸ਼ ਦੇ ਵਿੱਚ ਬੈਠਾ ਰਹੇ ਫਿਰ ਇਹਦੇ ਵਰਗਾ ਪੰਛੀ ਕੋਈ ਨਹੀਂ ਵੀ ਸਰੋਵਲੀ ਪੰਛੀ ਜਿਆਦਾ ਇਹ ਸਰੀਰ ਤੇ ਬਹਿ ਜਾਂਦਾ ਗੰਦਗੀ ਤੇ ਬਹਿ ਜਾਂਦਾ ਫਿਰ ਇਹ ਪੰਚ ਨਹੀਂ ਰਹਿੰਦਾ ਉਹ ਜਿਹੜੇ ਪੰਚ ਪ੍ਰਵਾਨ ਪੰਜ ਪ੍ਰਧਾਨ ਉਹ ਸਾਰੇ ਆਕਾਸ਼ ਨਾਲ ਜੁੜੇ ਹੋਏ ਪੰਛੀ ਨੇ ਆਕਾਸ਼ ਰੂਪੀ ਪਿੱਤਰ ਉਹ ਨਹੀਂ ਜੁੜਦੇ ਥੱਲੇ ਸਰੀਰ